ਚੌਪਈ ਅਸਮੇਧ ਅਰਿਆ ਸਮੇਧ ਹਾਰਾ ਮਹਾਸੂਰ ਸਤਵਾਨ ਅਪਾਰਾ ਮਹਾਵੀਰ ਬਰਿਆਰ ਧਨਕ ਤਰ ਗਾਵਤ ਕੀਰਤ ਦੇ ਸਭ ਘਰ ਘਰ ਮਹਾਵੀਰ ਅਰ ਮਹਾ ਧਨਕ ਤਰ ਕਾਂਪਤ ਤੀਨ ਲੋਕ ਜਾ ਕੇ ਡਰ ਬੜ ਮਹੀ ਪਰ ਅਖੰਡ ਪ੍ਰਤਾਪਾ ਮਿਤ ਤੇ ਜਾਪਤ ਜਗ ਜਾਪਾ ਅਜੈ ਸਿੰਘ ਉਤ ਸੂਰ ਮਹਾਨਾ ਬੜ ਮਹੀਪ ਦਸ ਚਾਰ ਨਿਧਾਨਾ ਅਨਵਿਕਾਰ ਅਨਤੋਲ ਅਤੁਲ ਬਲ ਯਾਰ ਅਨੇਕ ਜੀਤੇ ਜਿੰਦਲ ਮਲ ਜਿਨ ਜੀਤੇ ਸੰਗਰਾਮ ਅਨੇਕਾ ਸ਼ਸਤਰ ਅਸਤਰ ਧਰ ਛਾੜਨ ਏਕਾ ਮਹਾਸੂਰ ਗੁਣਵਾਨ ਮਹਾਨਾ ਮਾਨਤ ਲੋਕ ਸਗਲ ਜੇਹਾਨਾ ਮਰਨ ਕਾਲ ਜਨ ਮੇਜੇ ਰਾਜਾ ਮੰਤਰ ਕਿਓ ਮੰਤਰੀਨ ਸਮਾਜਾ ਰਾਜ ਤਿਲਕ ਭੂਪਤ ਅਵਖੇਕਾ ਨਿਰਖਿਤ ਪੈ ਨਿਰਪਤ ਕੀ ਰੇਖਾ ਇਨ ਮੈਂ ਰਾਜ ਕਮਨ ਕਉ ਦੀਜੈ ਕੌਣ ਨਿਰਪਤ ਸੁਤ ਕਉ ਨਿਰਪ ਕੀਜੈ ਰਜਿਆ ਪੂਤ ਨਾ ਰਾਜ ਕੀ ਜੋਗਾ ਯਾਹੇ ਕੇ ਜੋਗ ਨਾ ਰਾਜ ਕੇ ਭੋਗਾ ਅਸਮੇਧ ਕਾ ਦੀਨੋ ਰਾਜਾ ਜੈਪਤ ਪਦ ਭਾਖਿਓ ਸਗਲ ਸਮਾਜਾ ਜਨਮੇ ਜਾ ਕੀ ਸੁਗਤ ਕਰਾਈ ਅਸਮੇਧ ਕਹਿ ਵੱਜੀ ਵਧਾਈ ਦੂਸਰ ਪਾਇਉ ਤੋ ਜੋ ਏਕਾ ਰਤਨ ਦੀਏ ਤੇ ਦਰਬ ਅਨੇਕਾ ਮੰਤਰੀ ਕਹਿ ਆਪਣਾ ਠਹਰਾਇਓ ਦੂਸਰ ਠੌਰ ਸਹਿ ਬੈਠਾਇਓ ਤੀਸਰ ਜੋ ਰਜਿਆ ਸੁਤਰਾ ਸੈਨ ਪਾਲਤਾ ਕੋ ਬਨ ਕਹਾ ਬਖਸ਼ੀ ਕਰਤਾ ਕੋ ਠਹਰਾਇਓ ਸਭ ਦਲ ਕੋ ਤੇ ਕਾਮ ਚਲਾਇਓ ਰਾਜ ਪਾਇ ਸਭੂ ਸੁਖ ਪਾਇਓ ਭੂਤ ਕੋ ਨਾਚਿ ਸੁਖ ਆਇਓ ਤੇਰਾ ਸਹਿ 64 ਮਰਦੰਗਾ ਬਾਜਤ ਹੈ ਕਈ ਕੋਟ ਪੰਗਾ ਦੂਸਰ ਪਾਏ ਭਏ ਮਦ ਅੰਦਾ ਦੇਖਤ ਨਾਚਤ ਲਾਇ ਸੁਗੰਧਾ ਰਾਜ ਸਾਧੂ ਤੇ ਭੂਲਾ ਵਾਈ ਕਹਿ ਜੈ ਛਤਰ ਸਿਰ ਝੂਲਾ ਕਰਤ ਕਰਤ ਬਹੁ ਦਿਨ ਅਸ ਰਾਜਾ ਉਨ ਦੂਹ ਭੂਲਿਓ ਰਾਜ ਸਮਾਜਾ ਮਦ ਕਰ ਅੰਧ ਭਏ ਦੋ ਭਰਾਤਾ ਰਾਜ ਕਰਨ ਕੀ ਬਿਸਰੀ ਬਾਤਾ ਦੁਹਰਾ ਜੇ ਚਾਹੇ ਤਾ ਕੋ ਹਨੇ ਜੋ ਬਾਛੈ ਸੋਲੇ ਜਿਹ ਰਾਖੈ ਸੋਈ ਰਹੈ ਜਿਹ ਜਾਣੈ ਤੇ ਦੇਵ ਚਉਪਈ ਐਸੀ ਭਾਂਤ ਕੀਨੋ ਏ ਹੀ ਪ੍ਰਜਾ ਲੋਕ ਸਭ ਬਸ ਭੈ ਤਬ ਹੀ ਓ ਬਸ ਹੋਏ ਗਏ ਨੇਪ ਖਵਾਸਾ ਜੋ ਰਾਖਤ ਥੇ ਨਿਰਪਕੀ ਆਸਾ ਏਕ ਦਿਵਸ ਤਿਉ ਭਰਾਤ ਸੁਜਾਨਾ ਮੰਡਸ ਚੌਪਰ ਖੇਲ ਖਿਲਾਨਾ ਦਉ ਸਮੈ ਕਛ ਰਸਕ ਵਿਚਾਰਿਓ ਅਜੈ ਸੁਣਤ ਇਹ ਭਾਂਤ ਉਚਾਰਿਓ ਦੁਹਰਾ ਕਹਾ ਕਰੈ ਦਾ ਕਹ ਪਰੈ ਕਹਾ ਯਹ ਬਾਦੈ ਸੂਤ ਕਹਾ ਸਤਰੁਜਾ ਤੇ ਵਰੈ ਜੋ ਰਜਿਆ ਕਾ ਪੂਤ ਚਉਪਈ ਯਹ ਆਜਮ ਖੇਲ ਵਿਚਾਰੀ ਸੋ ਭਾਗਤੈ ਪ੍ਰਗਟ ਪੁਕਾਰੀ ਇਕ ਹੈ ਰਤਨ ਰਾਜ ਥਨ ਲੀਨਾ ਦੁਤੀਐ ਅਸੁ ਉਸ਼ਟ ਗਜ ਲੀਨਾ ਕੁਵਾਰਾ ਬਾੜ ਸੈਨ ਸਭ ਲੀਆ ਤੀਨੋ ਬਾੜ ਤੀਨ ਕਰ ਕੀਆ ਪਾਸਾ ਢਾਰ ਤਰੈ ਕਸ ਦਾਵਾ ਕਹਾ ਖੇਲ ਯੋ ਕਰੈ ਕਰਾਵਾ ਚੌਪਰ ਖੇਲ ਪਰੀ ਤੇ ਮਾਹਾ ਦੇਖਤ ਊਜ ਨੀਚ ਨਰਨਾਹਾ ਜਵਾਲਾ ਰੂਸ ਪਰਧਾ ਬਾਡੀ ਭੂਪਨ ਫਿਰਤ ਸੰਘਾਰਤ ਕਾਡੀ ਤਿਨ ਕੈ ਬੀਜ ਪਰੀ ਅਸ ਖੇਲਾ ਕਟਣ ਸੋਹਿਤ ਭਇਓ ਮਿਟਣ ਦੁਹੇਲਾ ਪ੍ਰਿਥਮੈ ਰਤਨ ਦਰਬ ਬਹੁ ਲਾਇਓ ਬਸਤਰ ਬਾਜ ਗਜ ਬਹੁਤ ਹਰਾਇਓ ਦੂਹਨ ਬੀਚ ਸਪਰਦਾ ਬਾਢਾ ਦੋ ਦਿਸ ਉਠੇ ਸੁਭਟਿਆ ਸਿਕਾਢਾ ਚਮਕੈ ਕਹੂੰ ਅਸਨ ਕੀ ਤਾਰਾ ਵਿਥ ਗਈ ਲੋਥ ਅਨੇਕ ਅਪਾਰਾ ਜੁਗਨ ਦੈਤ ਫਿਰ ਹੈ ਰਖਾਨੇ ਕੀ ਸਿਵਾ ਬੋਲੇ ਅਭਿਮਾਨੇ ਭੂਤ ਪ੍ਰੇਤ ਨਾਚੈ ਗਾਵ ਗਾਵੈ ਕਹੂੰ ਕਹੂੰ ਸ਼ਬਦ ਬੈਤਾਲ ਹੈ ਚਮਕਤ ਕਹੂੰ ਖਗਨ ਕੀ ਧਾਰਾ ਬਿਥ ਗੈ ਰੁੰਡ ਪਸੁੰਡ ਅਪਾਰਾ ਚਿੰਸਤ ਕਹੂੰ ਗਿਰੇ ਗਜ ਮਾਤੇ ਸੋਵਤ ਕਹੂੰ ਸੁਭਟ ਰਣ ਤਾਤੇ ਹਿੰਸਤ ਕਹੂੰ ਗਿਰੇ ਹੈ ਕਾਏ ਸੋਵਤ ਕਰੂਰ ਸਲੋਕ ਪਠਾਏ ਕਟ ਗਏ ਕਹੂੰ ਕਉ ਚਰ ਚਰ ਮਾ ਕਟ ਗਏ ਗਜ ਬਾਜਨ ਕੇ ਬਰਮਾ ਜੁਗਣ ਦੈਤ ਕਹੂੰ ਕਿਲਕਾਰੀ ਨਾਚਤ ਭੂਤ ਬਜਾਵਤ ਤਾਰੀ ਬਾਵਨ ਵੀਰ ਫਿਰੈ ਚਹੂਰਾ ਬਾਜਦ ਮਾਰੂ ਰਾਗ ਸਿੰਧੌਰਾ ਰਣ ਅਸ ਕਾਲ ਜਲਤ ਜਿਮ ਗਾਜਾ ਭੂਤ ਪਿਸਾਦ ਪੀਰ ਪੈ ਭਾਜਾ ਰਣ ਮਾਰੂ ਇਹ ਦਿਸ ਤੇ ਬਾਜਿਓ ਕਾਇਰ ਹੋ ਤੋ ਸੋ ਪੀ ਨਹਿ ਭਾਜਿਓ ਰਹਿ ਗਈ ਸੂਰਨ ਖਾਕੀ ਟੇਕਾ ਕਟ ਗਏ ਸੁੰਡ ਪਸੁੰਡਾਂ ਨੇ ਕਾ ਨਾਚ ਜੋਗਨ ਕਹੂੰ ਬਿਤਾਰਾ ਧਾਵਤ ਭੂਤ ਪ੍ਰੇਤ ਬਿਕਰਾਰਾ ਧਾਵਤ ਅਧ ਕਮਦ ਅਨੇਕਾ ਮੰਡ ਰਹੇ ਰਾਵਤ ਗੱਡ ਟੇਕਾ ਅਨਹਦ ਰਾਗ ਅਨਾਹਦ ਬਾਜਾ ਕਾਇਰ ਹੁਤਾ ਬਹਿ ਨਹੀਂ ਭਾਜਾ ਮੰਦਰ ਤੂਰ ਕਰੂਰ ਕਰੋਰਾ ਗਾ ਸ਼ਰਾਵਤ ਰਾਗ ਸਿਧੌਰਾ ਚਮਕਸ ਦਾਮਨ ਜਿਮ ਕਰਵਾਰਾ ਬਰਸਦ ਬਾਨਨ ਮੇਘ ਅਪਾਰਾ ਕੂਮਹਿ ਘਾਇ ਲੋਹ ਚਾਤੇ ਖੇਲ ਬਸੰਤ ਮਨੋ ਮਦ ਮਾਤੇ ਗਿਰਗੈ ਕਹੂੰ ਜਿਰਹ ਅਰਜਵਾਨਾ ਗਰਜਦ ਗਿਦ ਪੁਕਾਰ ਸੁਆਨਾ ਉਨ ਦਲ ਦੂ ਭਾਇਨ ਕੋ ਪਾਜਾ ਠਾਣ ਨਾ ਸਕਿਓ ਰੰਕਵਾਰ ਰਾਜਾ ਤਕਿਓ ਓੜਛਾ ਦੇਸ ਵਿੱਚ ਅਛਨ ਰਾਜਾ ਨਿਰਪਤ ਤਿਲਕ ਸੁਭ ਲਛਣ ਮਦ ਕਰ ਮਤ ਭੈ ਜੇ ਰਾਜਾ ਤਿਨ ਕੇ ਗਏ ਐਸੀ ਕਾਜਾ ਛੀਨ ਛਾਣ ਛਿਤ ਛਤਰ ਫਿਰਾਇਓ ਮਹਾਰਾਜ ਆਪ ਹੀ ਕਹਾਇਓ ਆਗੇ ਚਲੇ ਅਸਮੇਧ ਹਾਰਾ ਧਾਵੈ ਪਾਛੇ ਫੌਜ ਅਪਾਰਾ ਗੇ ਜਹ ਨਿਰਪਤ ਤਿਲਕ ਮਹਾਰਾਜਾ ਰਾਜ ਪਾੜ ਬਾਹੂ ਕੋ ਛਾਜਾ ਤਹਾ ਇਕ ਆਹੇ ਸਨੌਡੀ ਬ੍ਰਾਹਮਣ ਪੰਡਿਤ ਬੜੋ ਮਹਾ ਬੜ ਗੁਣ ਜਨ ਭੂਪੈ ਕੋ ਗੁਰ ਸਭੋ ਕੀ ਪੂਜਾ ਤੇਹ ਬਿਨ ਅਵਰ ਨਾ ਮਾਨ ਹੈ ਦੂਜਾ ਭੁਜੰਗ ਪ੍ਰਿਆ ਛੰਦ ਕਹੂੰ ਬ੍ਰਹਮ ਬਾਣੀ ਕਰਹਿ ਭੇਦ ਚਰਚਾ ਕਹੂੰ ਵਿਪਰ ਬੈਠੇ ਕਰਹਿ ਬ੍ਰਹਮ ਅਰਚਾ ਤਹਾ ਵਿਪਰ ਸਨੌਡ ਤੇ ਏਕ ਲਛਨ ਕਰੈ ਬਕਲ ਬਸਤਨ ਫਿਰੈ ਬਾਏ ਪਛਨ ਕਹੂੰ ਵੇਦ ਸਿਆਮੰ ਸੁਰੰਗ ਸਾਥ ਗਾਵੈ ਕਹੂੰ ਵੇਦੰ ਪੜੈ ਮਾਨ ਪਾਵੈ ਕਹੂੰ ਨਿਗੰਗ ਬਾਚੈ ਮਹਾ ਅਥਰਵੇਦੰ ਕਹੂੰ ਬ੍ਰਹਮ ਸਿੱਛਾ ਕਹੂੰ ਵਿਸ਼ਨ ਭੇਦੰ ਕਹੂੰ ਅਸ਼ਟ ਦ્વੈ ਅਵਤਾਰ ਕਥੈ ਕਥਾਨੰ ਦਸੰ ਚਾਰ ਚੌਧਾ ਵਿਦਿਆ ਨਿਧਾਨੰ ਤਹਾ ਪੰਡਤੰ ਵਿਪਰ ਪਰਮੰ ਪ੍ਰਵੀਨੰ ਰਹਿ ਏਕ ਆਸੰ ਨਿਰਾਸੰ ਵਿਹੀਨੰ ਕਹੂੰ ਕੋਕ ਸਾਰੰਗ ਪੜੈ ਨੀਤ ਧਰਮੰ ਕਹੂੰ ਨਿਆਇ ਸ਼ਾਸਤਰੰ ਪੜੈ ਛਤਰ ਕਰਮੰ ਕਹੂੰ ਬ੍ਰਹਮ ਵਿਦਿਆ ਪੜਾਇ ਵਿਓਮ ਬਾਣੀ ਕਹੂੰ ਪ੍ਰੇਮ ਸਿਉ ਪਾਠ ਪਠਿਆ ਪੜਾਣੀ ਕਹੂੰ ਪ੍ਰਾਕ੍ਰਿਤੰ ਨਾਗ ਭਾਖਾ ਉਚਾਰੈ ਕਹੂੰ ਸੰਸਕ੍ਰਿਤ ਵਿਓਮ ਬਾਣੀ ਵਿਚਾਰੈ ਕਹੂੰ ਸ਼ਾਸਤਰ ਸੰਗੀਤ ਮੈਂ ਗੀਤ ਗਾਵੈ ਕਹੂੰ ਜਚ ਗੰਧਰਵ ਵਿਦਿਆ ਬਤਾਵੈ ਕਹੂੰ ਨਿਆਇ ਮੀਮਾਸ ਕਾ ਤਰਕ ਸ਼ਾਸਤਰੰ ਕਹੂੰ ਅਗਨ ਬਾਣੀ ਪੜੈ ਬ੍ਰਹਮ ਅਸਤਰੰ ਕਹੂੰ ਵੇਦ ਪਾਤ ਅੰਜਲੈ ਸੇਖ ਕਾਨੰ ਪੜੈ ਚੱਕਰ ਚਵਦਾਹ ਵਿਦਿਆ ਨਿਧਾਨੰ कहूँ पाख बाचय कहूँ कौमदीयं कहूँ सिद्ध का चंद्र का सारस्तियं कहूँ व्याकरण बहस का लाभ कथय कहूँ प्राक्रिया काश का सर्वमथय कहूँ बैठ मान उर्मा ग्रंथ वाचय कहूँ गाय संगीत मैं गीत नाचय कहूँ शस्त्र की सर्व विद्या विचार है कहूँ अस्त्र विद्या बाचय शोकटार है कहूँ गदा को युद्ध कह कह दिखावै कहूँ खड़ग विद्या जुझय मान पावै कहूँ बाघ विद्या है छोरंग प्रबानंग कहूँ जल तुरंग बाघ विद्या बखानंग कहूँ बैठ के गारड़ी ग्रंथ वाचै कहूँ सांब वीरास भाखा सुराचै कहूँ जामनी तोर की वीर विद्या कहूँ पारसी कौज विद्या विद्या कहूँ शस्त्र की घाव विद्या बताय गो कहूँ अस्त्र को पात का पै चलै गो कहूँ चर्म की चार विद्या बतावै कहूँ ब्रह्म विद्या करय दर्ब पावै ਕਹੂੰ ਨ੍ਰਿਤ ਵਿਦਿਆ ਕਹੂੰ ਨਾਦ ਭੇਦੰ ਕਹੂੰ ਪਰਮ ਪੌਰਾਨ ਕਥੈ ਕਤੇਬੰ ਸਵੈ ਅਛਰ ਵਿਦਿਆ ਸਵੈ ਦੇਸ ਬਾਣੀ ਸਵੈ ਦੇਸ ਪੂਜਾ ਸਮਸਤੋ ਪ੍ਰਧਾਨੀ ਕਹੂੰ ਸਿੰਘਨੀ ਦੂਧ ਬੱਛੇ ਚੁੰਗਾਵੈ ਕਹੂੰ ਸਿੰਘ ਲੈ ਸੰਗ ਗਊਆਂ ਚਰਾਵੈ ਫਿਰੈ ਸਰਪ ਨਿਕਰੁਦ ਤੌਨ ਸਥਲਾਨੰ ਕਹੂੰ ਸ਼ਾਸਤਰੀ ਸਤਰ ਕਥੈ ਕਥਾਨੰ ਤਥਾ ਸਤਰ ਮਿਤਰੰ ਤਥਾ ਮਿੱਤਰ ਸਤਰੰ ਜਥਾ ਏਕ ਛਤਰੀ ਤਥਾ ਪਰਮ ਛਤਰੰ तहां गयो अजय सिंह सूरा सो क्रुद्धं हन्यो असमेधं करयो धर्म युद्धं रजिया पुत्र दिख्यो डरे दोए प्रातं गही शरण विपं बुल्यो एव बातं गुवा हेम सर्वं मिले प्राण दानं शरणं शरणं शरणं गुरानं चौपई तब पूवता दूत पठाए त्रिव सगल दिज किए रिझाए असमेध अर असमेध हारा पाज परे कर ताक तिहारा ਕੈਦ ਜਬਾਂਦ ਦਿਓ ਦਵੈ ਮੋਹ ਨਾ ਤਰ ਕਰੋ ਦੁਜਨਵਾ ਤੋਹੂ ਕਰੋ ਨਾ ਪੂਜਾ ਦਿਓ ਨਾ ਦਾਨਾ ਤੋ ਕੋ ਦੁਖ ਦੇਵੋ ਨਾਨਾ ਕਾ ਅੰਮ੍ਰਿਤਕ ਦੋਇ ਕੰਠ ਲਗਾਏ ਦਿਓ ਹਮੈ ਤੁਮ ਕਹਾ ਲਜਾਏ ਜੋ ਦਵੈ ਏ ਤੁਮ ਦੇਹੋ ਨਾ ਮੋਹ ਤੋ ਹਮ ਸਿਖ ਨਾ ਹੋਇ ਹੈ ਤੋਹੁ ਤਬ ਦਿਜ ਪ੍ਰਾਤ ਕੀਓ ਇਸ ਨਾਨਾ ਦੇਵ ਪਿਤਰ ਤੋਖੇ ਬਿਦ ਨਾਨਾ ਚੰਦਨ ਕੁੰਕਮ ਖੋਰ ਲਗਾਏ ਚਲ ਕਰ ਰਾਜ ਸਵਾ ਮੈਂ ਆਏ ਦਿਜੋ ਬਾਤ ਹਮਰੀ ਵੈ ਨਾ ਪਰੈ ਦ્વੈ ਡੀਠਾ ਹਮਰੀ ਆਇ ਪਰੈ ਨਹੀਂ ਪੀਠਾ ਝੂਠ ਕਇਓ ਜਿਨ ਤੋਹੇ ਸੁਨਾਈ ਮਹਾਰਾਜ ਰਾਜਨ ਕੇ ਰਾਈ ਮਹਾਰਾਜ ਰਾਜਨ ਕੇ ਰਾਜਾ ਨਾਇਕ ਅਖਲ ਧਰਮ ਸਿਰ ਤਾਜਾ ਹਮ ਬੈਠੇ ਤੁਮ ਦੇਹ ਅਸੀਸਾ ਤੁਮ ਰਾਜਾ ਰਾਜਨ ਕੇ ਈਸਾ ਰਾਜਾ ਬਾਤ ਭਲਾ ਚਹੋ ਆਪਨ ਜੋ ਸਭ ਹੀ ਬੈ ਦੋਏ ਬਾਹ ਦੇਹੁ ਮੇ ਅਭੀ ਸਭ ਹੀ ਕਰੋ ਅਗਨ ਕਾ ਪੂਜਾ ਤੁਮਰੀ ਕਰੋ ਪਿਤਾ ਜਿਉ ਪੂਜਾ ਜੋ ਨਾ ਪਰੈ ਵਹਿ ਭਾਜ ਤਿਹਾਰੇ ਕਹਿ ਲਗੋ ਤੁਮ ਆਜ ਹਮਾਰੇ ਹਮ ਤੁਮ ਕੋ ਬਿੰਜਨਾਦ ਬਨਾਵੈ ਹਮ ਤੁਮ ਵੈ ਤੀਨੋ ਮਿਲ ਖਾਵੈ ਦੇਸ਼ਨ ਬਾਤ ਚਲੇ ਸਭ ਤਾਮਾ ਪੂਛੈ ਭਰਾਤ ਸੋ ਪੂਤ ਪਿਤਾਮਾ ਬਾਂਧ ਦਿਓ ਤੋ ਛੂਟੇ ਧਰਮਾ ਭੋਜ ਪੁਜੇ ਤੋ ਛੂਟੈ ਕਰਮਾ ਯਹ ਰਜਿਆ ਕਾ ਪੂਤ ਮਹਾਬਲ ਜਿਨ ਜੀਤੇ ਛਤਰੀ ਗਨ ਦਲ ਮਲ ਛਤਰਾ ਆਪਨ ਬਲ ਲੀਨਾ ਇਨ ਕੋ ਕਾਰ ਧਰਮ ਤੇ ਦੀਨਾ ਤੋਟ ਛੰਦ ਇਮ ਬਾਜ ਬੈ ਨਿਪਤੇ ਸੁਨਿਯੰ ਗ੍ਰਹਿ ਬੈਠ ਸਭੈ ਦਿਜ ਮੰਤਰ ਕੀਯੰ ਅਜ ਸੈਨ ਅਜੈ ਪਰਦਾ ਸੁਤੰ ਅਦ ਧੋਕਰ ਕੁਤਸਤ ਕਰੂਰ ਮਤੰ ਮਿਲ ਖਾਇ ਤੋ ਖੋਵੈ ਜਨਮ ਜਗ ਨਹਿ ਖਾ ਤੋ ਜਾਤ ਕਾਲ ਮਗੰ ਮਿਲ ਮਿੱਤਰ ਸੋ ਕੀਜੈ ਕੌਣ ਮਤੰ ਜੇ ਭਾਂਤ ਰਹੇ ਜਗ ਆਜ ਪਤੰ ਸੁਣ ਰਾਜ ਰਾਜ ਮਹਾਨ ਮਤੰ ਅਨਪੀਤਾ ਜੀਤ ਸਮਸਤ ਛਿਤੰ ਅਨਗਾਹ ਅਥਾ ਅਨੰਤ ਦਲੰਗ ਅਨਭਾਂਜੇ ਅਗੰਜ ਮਹਾ ਪ੍ਰਬਲੰ ਏ ਠੌਰ ਨ ਛਤਰੀ ਏਕ ਨਰੰਗ ਸੁਣ ਸਾਜ ਮਹਾ ਨਿਪਰਾਜ ਬਰੰਗ ਕਹਿ ਕਹਿ ਦਿਜ ਯੋ ਉਠ ਜਾਤ ਭਏ ਵੇ ਆਣ ਜਸੂਸ ਬਤਾਏ ਦੈ ਆਹ ਸਿੰਘ ਅਜੈ ਮਨ ਰੋਸ ਵੱਡੀ ਕਰ ਕੋ ਚਮੂ ਚਤੁਰੰਗ ਚਢੀ ਤਹ ਜਾਏ ਪਰੀ ਜਹ ਖਤਰ ਬਰੰਗ ਬਹੁ ਕੂਦ ਪਰੇ ਦੇ ਸਾਮ ਕਰੰਗ ਦਿਜ ਮੰਡਲ ਬੈਠ ਵਿਚਾਰ ਕਿਓ ਸਭ ਹੀ ਦਿਜ ਮੰਡਲ ਗੋਦ ਲਿਓ ਕਹੋ ਕੌਣ ਸੋ ਬੈਠ ਵਿਚਾਰ ਕਰੈ ਨਿਰਪ ਸਾਥ ਰਹੈ ਨਹੀਂ ਏ ਉਮਰੈ ਇਹ ਭਾਂਤ ਕਹੀ ਤੇ ਤਾਇ ਸਵੈ ਤੁਮ ਤੋਰ ਜਨੇਵਨ ਦੇਹੋ ਅਬੈ ਜੋ ਮਾਨ ਕਹੋ ਸੋਈ ਲੇਤ ਭਏ ਤਿਉ ਭੈ ਸੋਏ ਬਾਣਜ ਕਰਤ ਪਏ ਜਿਹ ਤੋਰ ਜਨੇਉ ਨਾ ਕੀਨ ਹਠੰ ਤਿਨ ਸੋ ਉਨ ਭੋਜ ਕੀਓ ਇਕਠੰ ਫਿਰ ਜਾਇ ਜਸੂਸੈ ਐਸ ਕਹਿਓ ਇਨ ਮੈਂ ਉਨ ਮੈਂ ਇਕ ਭੇਦ ਰਹਿਓ ਹੁਣ ਬੋਲ ਉਠੋ ਨਿਰਭ ਸਰਬ ਦਿਜੰ ਨੇ ਛਤਰਤ ਦੇਹ ਸੋ ਤਾਏ ਤਵੰ ਮਰਗੇ ਸੁਨ ਬਾਤ ਮਨੋ ਸਭੀ ਉਠ ਕੇ ਗ੍ਰਹਿ ਜਾਤ ਭੈ ਤਬ ਹੀ ਸਭ ਬੈੜ ਵਿਚਾਰਨ ਮੰਤਰ ਲਗੇ ਸਭ ਸੋਕ ਕੇ ਸਾਗਰ ਬੀਜ ਡੁਬੇ ਵਹਿ ਬਾਦ ਬਹਿ ਠਿਆਤ ਤੇਉ ਹਠੰ ਹਮ ਏ ਦੋ ਭਰਾ ਚਲੈ ਇਕਠੰ ਹਟ ਕੀਂਦ ਜੈ ਤਨ ਦੀਨ ਸੁਤਾ ਆਤ ਰੂਪ ਮਾ ਛਾ ਪਰਮ ਪ੍ਰਭਾ ਤ੍ਰਿਉ ਪੇਟ ਸਨੋੜ ਤੇ ਭੂਤ ਪੈ ਵਹਿ ਜਾਤ ਸਨੋੜ ਕਹਾਤ ਭੈ ਸੋ ਤੇ ਔਰਨ ਕੇ ਉਹ ਠਾਂ ਜੋ ਅਹੇ ਉਹ ਛਤਰੀਏ ਜਾਤ ਅਨੇਕ ਭੈ ਨ੍ਰਿਪ ਕੇ ਸੰਗ ਜੋ ਮਿਲ ਜਾਤ ਪੈ ਨਰ ਸੋ ਰਜਪੂਤ ਕਹਾਤ ਪੈ ਤਿਨ ਜੀਤ ਵਿਜੈ ਕਹਰਾਉ ਚੜਿਓ ਅਤ ਤੇਜ ਪ੍ਰਚੰਡ ਪ੍ਰਤਾਪ ਵਢਿਓ ਜੋ ਆਨ ਮਿਲੇ ਅਰ ਸਾਖ ਦੇ ਨਰ ਤੇ ਰਜਪੂਤ ਕਹਾਤ ਪੈ ਜਿਨ ਸਾਖ ਦੇ ਨਹਿ ਰਾਰ ਵੱਢੀ ਤਿਨ ਕੀ ਇਨ ਲੈ ਜੜ ਮੂਲ ਕੱਢੀ ਦਲ ਤੇ ਬਲ ਤੇ ਧਨ ਟੂਟ ਗਏ ਵਹਿ ਲਾਗਤ ਬਾਣਜ ਕਰਮ ਪਏ ਜੋ ਆਨ ਮਿਲੇ ਨਹਿ ਜੋਰ ਲਰੇ ਵੈ ਬਾਦ ਮਹਾਗਨ ਹੂਮ ਕਰੇ ਅਨਗੰਧ ਜਰੇ ਮਹਾਕੁੰਡ ਅਨਲੰ ਪਇਓ ਛਤਰੀਏ ਮੇਦ ਮਹਾ ਪ੍ਰਬਲੰ ਇਤੀ ਅਜੈ ਸਿੰਘ ਸੰਪੂਰਨ ਭਇਆ ਜਗ ਰਾਜ ਤੋਮਰ ਛੰਤਵ ਪ੍ਰਸਾਦ 82 ਬਰਖ ਪਰਮਾਨ ਦਿਨ ਦੋਏ ਮਾਸ ਅਸ਼ਟਾਨ ਬਹੁ ਰਾਜ ਭਾਗ ਕਮਾਏ ਪੁਨ ਰਿਪ ਕੋ ਨਿਰਪਰਾਇ ਸੁਣ ਰਾਜ ਰਾਜ ਮਹਾਨ ਦਾ ਚਾਰ ਚਾਰ ਨਿਧਾਨ ਦਸ ਦੋਏ ਦਵਾਦਸ ਮੰਤ ਧਰਨੀ ਤਰਾਨ ਮਹੰਤ ਹੁਨ ਭਇਓ ਅਦੋਤ ਨਿਰਪਾਲ ਰਸ ਰੀਤ ਰੂਪ ਰਸਾਲ ਅਤਿ ਭਾਨ ਤੇਜ ਪ੍ਰਚੰਡ ਅਨਖੰਡ ਤੇਜ ਪ੍ਰਚੰਡ ਤਿਨ ਬੋਲ ਵਿਪਰ ਮਹਾਨ ਪਸ ਮੇਧ ਜਗ ਰਚਾਨ ਦਿਜ ਪ੍ਰਾਗ ਜੋਤ ਬੁਲਾਏ ਆਪਿ ਕਾਮ ਰੂਪ ਕਹਾਏ ਦਿਜ ਕਾਮ ਰੂਪ ਅਨੇਕ ਨਿਰਭੋਲ ਲੀਨ ਵਿਸੇਖ ਸਭ ਜੀ ਜਗ ਅਪਾਰ ਮਖ ਹੂੰ ਕੀਨ ਅਵਿਚਾਰ ਪਸ ਏਕ ਪੈ 10 ਬਾਰ ਪੜ ਬੇਦ ਮੰਤਰ ਅਵਿਚਾਰ ਅਭਿਮਦ ਹੂੰ ਕਰਾਏ ਧਨ ਪੂਤੇ ਬਹੁ ਪਾਏ ਪਸ ਮੇਦ ਜਗ ਕਰਾਏ ਬਹੁ ਭਾਂਤ ਰਾਜ ਸੁਹਾਏ ਬਰਖ ਅਸੀ ਅਸ਼ਟ ਪ੍ਰਮਾਨ ਦੋਇ ਮਾਸ ਰਾਜ ਕਮਾਨ ਪੁਨ ਕਠਨ ਕਾਲ ਕਰਵਾਲੇ ਜਗ ਜਾਰ ਯਾਜੇ ਜਵਾਲ ਵੈ ਖੰਡਿਆ ਅਨਖੰਡ ਅਨਖੰਡ ਰਾਜ ਪ੍ਰਚੰਡ ਅਥ ਪੰਚਮੋ ਰਾਜ ਸਮਾਪਤ ਮਸਤ ਸੁਭ ਮਸਤ ਤੂਮਰ ਛੰਦ ਤਵਾ ਪ੍ਰਸਾਦ ਹੁਨ ਭੈ ਮੁਨੀ ਛਿਤਰਾਏ ਇਹ ਲੋਕ ਕੇ ਖਰਿ ਰਾਏ ਅਰ ਜੀਤ ਜੀਤ ਅਖੰਡ ਮਹਿ ਰਾਜ ਪ੍ਰਚੰਡ ਹਰ ਕਾਇ ਕਾਇ ਅਨੇਕ ਰਿਬ ਛਾੜਿਓ ਨਹੀਂ ਏਕ ਅਨਖੰਡ ਰਾਜ ਕਮਾਏ ਛਿਤ ਛੀਨ ਛਤਰ ਫਿਰਾਏ ਅਨਖੰਡ ਰੂਪ ਅਪਾਰ ਅਨਮੰਡ ਰਾਜ ਜੁਝਾਰ ਅਵਿਕਾਰ ਰੂਪ ਪ੍ਰਚੰਡ ਅਨਖੰਡ ਰਾਜ ਅਮੰਡ ਬਹੁ ਜੀਤ ਜੀਤ ਨਿਰਪਾਲ ਬਹੁ ਛਾੜ ਕੈ ਸਰਜਾਲ ਜਾਲ ਅਰਿ ਮਾਰ ਮਾਰ ਅਨੰਤ ਛਿਤ ਕੀਨ ਰਾਜ ਦੁਰੰਤ ਬਹੁ ਰਾਜ ਭਾਗ ਕਮਾਏ ਇਮ ਬੋਲਿਓ ਨਿਰਪਰਾਏ ਇਕ ਕੀਜੀਐ ਮਖਸਾਲ ਵੇ ਬੋਲੇ ਹੋ ਉਤਾਲ ਦੇ ਬੋਲ ਲੀਨ ਅਨੇਕ ਗ੍ਰਹਿ ਛਾੜਿਓ ਨਹੀਂ ਏਕ ਮਿਲ ਮੰਤਰ ਕੀਨ ਵਿਚਾਰ ਮਤ ਮਿੱਤਰ ਮੰਤਰ ਉਚਾਰ ਤਬ ਬੋਲਿਓ ਨਿਭਰਾਏ ਕਰ ਜਗ ਕੋ ਚਿਤ ਚਾਏ ਕਿਵ ਕੀਜੀਐ ਮਖਸਾਲ ਕਹੋ ਮੰਤਰ ਮਿੱਤਰ ਉਤਾਲ ਤਬ ਮੰਤਰ ਮਿੱਤਰਨ ਕੀਨ ਨਿਰਪਸੰਗ ਯੋ ਕਹਿ ਦੀਨ ਸੁਣ ਰਾਜ ਰਾਜ ਉਦਾਰ ਦਸ ਚਾਰ ਚਾਰ ਅਪਾਰ ਸਤ ਜੁਗ ਮੈਂ ਸੁਨ ਰਾਏ ਮਖ ਕੀਨ ਚੰਡ ਬਣਾਏ ਹਰਿ ਮਾਰ ਕੈ ਮੈਂ ਖੇਸ ਬਹੁ ਤੋ ਕੀਨ ਪਸੇਸ ਮੈਂ ਖੇਸ ਕੋ ਰਣ ਘਾਏ ਸ੍ਰੀ ਇੰਦਰ ਛਤਰ ਫਿਰਾਏ ਕਰ ਤੋਖ ਨਿ ਸਰਬ ਕਰ ਦੂਰ ਦਾਨਵ ਗਰਬ ਮੈਂ ਖੇਸ ਕੋ ਰਣ ਜੀਤ ਦੇ ਦੇਵ ਕੀ ਨਾ ਪੀਤ ਤ੍ਰਿਦ ਸੇਸ ਲੀਨ ਬੁਲਾਏ ਛਿਦ ਛੀਨ ਛਤਰ ਫਿਰਾਏ ਮੁਖ ਚਾਰ ਲੀਨ ਬੁਲਾਏ ਚਿਤ ਚੌਪ ਸਿਓ ਜਗ ਮਾਏ ਕਰ ਜਗ ਕੋ ਆਰੰਭ ਅਨਖੰਡ ਤੇਜ ਪ੍ਰਚੰਡ ਤਬ ਬੋਲਿਓ ਮੁਖ ਚਾਰ ਸੁਣ ਚੰਡ ਚੰਡ ਜੋਹਾਰ ਜਿਮ ਹੋਏ ਆਇਸ ਮੋਹੇ ਤਿਮ ਭਾਖੂ ਮਤ ਤੋਹੇ ਜਗ ਜੀ ਜੰਤ ਅਪਾਰ ਨਿਜ ਲੀਨ ਦੇਵ ਹਕਾਰ ਅਰਿਕਾਟ ਕੈ ਪਲ ਖੰਡ ਪੜ ਬੇਦ ਮੰਤਰੋ ਦੰਡ ਰੁਵਾਲ ਛੰਤ ਪ੍ਰਸਾਦ ਬੋਲ ਵਿਪਨ ਮੰਤਰ ਮਿਤਰਣ ਜਗ ਕੀਨ ਅਪਾਰ ਇੰਦਰ ਔਰ ਉਪਿੰਦਰ ਲੈ ਕੈ ਬੋਲ ਕੈ ਮੁਖਚਾਰ ਕੌਣ ਭਾਂਤਨ ਕੀ ਕੀਜੀਐ ਅਬ ਜਗ ਕੋ ਆਰੰਭ ਆਜ ਮੋਏ ਉਚਾਰਿਐ ਸੁਨ ਮਿੱਤਰ ਮੰਤਰ ਅਸੰਭ ਮਾਸ ਕੇ ਪਲ ਕਾਟ ਕੈ ਪੜ ਬੇਦ ਮੰਤਰ ਅਪਾਰ ਅਗਨ ਪੀਤਰ ਹੋਮੀਐ ਸੁਨ ਰਾਜ ਰਾਜ ਵਿਚਾਰ ਛੇਦ ਚਿਛਰ ਬਿੜਾਰ ਆਸੁਰ ਧੂਲ ਕਰਨ ਖਪਾਏ ਮਾਰਦਾਨ ਮਕਉ ਕਰਿਓ ਮਖ ਦੈਤ ਮੇਦ ਬਨਾਏ ਤੈਸ ਹੀ ਮਹ ਕੀ ਦਿਆ ਸੁਨ ਰਾਜ ਰਾਜ ਪ੍ਰਚੰਡ ਜੀਤ ਦਾਨ ਵਿਦੇਸ਼ ਕੇ ਬਲਵਾਨ ਪੁਰਖ ਅਖੰਡ ਤੈਸ ਹੀ ਮਹ ਮਾਰ ਕੈ ਸਿਰ ਇੰਦਰ ਛਤਰ ਫਿਰਾਏ ਜੈਸ ਸੁਰ ਸੁਖ ਪਾਇਓ ਤਿਵ ਸੰਤ ਹੋਹੇ ਸਹਾਏ